ਮੈਂ ਬਹੁਤ ਰਿਣੀ ਹਾਂ ਔਰ ਸਤਿਗੁਰੂ ਜੀ ਜਾਣਦੇ ਨੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਹੁਤ ਪਰਪਕਾਰੀ ਨੇ ਔਰ ਮੇਰੇ ਖਿਆਲ ਦੇ ਵਿੱਚ ਮੈਂ ਰਿਐਲਿਟੀ ਪੇਸ਼ ਕਰਨ ਲੱਗਾ ਸਚਾਈ ਬਿਲਕੁਲ 100% ਨਹੀਂ 101% ਅਗਰ ਬਲਬੀਰ ਸਿੰਘ ਜੀ ਦੇ ਨਾਂ ਦਰਸ਼ਨ ਹੁੰਦੇ ਨਾ ਮਿਲਾਪ ਹੁੰਦੇ ਸ਼ਾਇਦ ਅਸੀਂ ਇੰਡੀਆ ਹੁੰਦੇ ਕਿਉਂਕਿ ਆਦਮੀ ਕੋਈ ਵੀ ਚਾਹੇ ਆਪਣੇ ਰਿਸ਼ਤੇਦਾਰਾਂ ਦੇ ਜਾਂਦਾ ਨਵਾਂ ਨਵਾਂ ਜਾਂਦਾ ਉੱਥੇ ਉਸ ਨੂੰ ਪੁੱਛ ਕੇ ਸੁਣਾ ਹੋਵੇ ਕੋਈ ਨਾ ਜਾਣਦਾ ਹੋਵੇ ਫਿਰ ਉਹ ਡਿਸਟਰਬ ਹੋ ਜਾਂਦਾ ਹੈ ਉਹ ਡਿਸਪਾਇੰਟਡ ਹੋ ਜਾਂਦਾ ਉਹ ਥੋੜਾ ਡੋਲ ਜਾਂਦਾ ਹੈ ਪ੍ਰਦੇਸ਼ਾਂ ਵਿੱਚ ਤਾਂ ਕੋਈ ਜਾਣਦਾ ਨਹੀਂ ਨਾ ਕਿਸੇ ਨੂੰ ਵਾਕਫੀਤ ਨਾ ਕੋਈ ਸਾਨੂੰ ਜਾਣਦਾ ਨਾ ਅਸੀਂ ਕਿਸੇ ਨੂੰ ਜਾਣਦੇ ਪਰ ਪ੍ਰੋਫੈਸਰ ਤਰਲੋਕ ਸਿੰਘ ਜੀ ਦੀ ਕਿਰਪਾ ਦੇ ਨਾਲ ਬਲਵੀਰ ਸਿੰਘ ਹੁਣਾਂ ਨੇ ਬਲਵੀਰ ਸਿੰਘ ਹੁਣਾਂ ਨੂੰ ਫੋਨ ਕੀਤਾ ਮਿਲੇ ਐਸਾ ਮਿਲੇ ਜਿਸ ਨੇ ਦੇਖਾ ਜਲ ਬਾਬੂ ਤੇਰਾ ਹੋ ਗਿਆ ਹਮ ਹੋ ਗਏ उसी ਕੇ वो ਮੇਰਾ ਹੋ ਗਿਆ ਔਰ ਇਹਨਾਂ ਦੀ ਕਿਰਪਾ ਨਾਲ ਅੱਜ ਵੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਸਰਬਤ ਮਾਈ ਭਾਈ ਨੂੰ ਐਸਾ ਮਨ ਐਸੀ ਬੁੱਧੀ ਐਸੀ ਚੇਤਨਤਾ ਬਖਸ਼ਿਸ਼ ਕਰਨ ਜਿਸ ਨਾਲ ਪਰ ਸਵਾਰਥ ਹੀ ਦਿਸੇ ਸਵਾਰਥ ਕੁਝ ਨਾ ਦਿਸੇ ਉਹਨਾਂ ਵੱਲੋਂ ਹੁਕਮ ਹੋਇਆ ਦਾਸਾਂ ਨੂੰ ਇੱਕ ਸ਼ਬਦ ਪੜਨ ਦਾ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਪਈ ਪ੍ਰਾਪਤ ਮਾਨੁਕ ਤੇ ਹੁਰੀਆ ਵਿਦਵਾਨ ਲੋਕ ਜਾਣਦੇ ਨੇ ਇਹ ਰਾਗ ਯਮਨ ਹੈ ਯਮਨ ਦੇ ਵਿੱਚ ਇੱਕ ਰਾਗ ਨੂੰ ਦਾਸਾਂ ਨੇ ਕੰਪੋਜ਼ ਕੀਤਾ ਹੈ ਸ਼ਬਦ ਨੂੰ ਔਰ ਉਸ ਦੀ ਕੈਸੀ ਬਣਤਰ ਹੈ ਕੈਸਾ ਉਸ ਦਾ ਤਿੰਨੇ ਸ਼ਬਦਕਾਂ ਨੂੰ ਮੇਲ ਕਰਕੇ ਉਹ ਕੰਪੋਜੀਸ਼ਨ ਹੈ ਆਓ ਸ਼ਬਦ ਪੜ੍ਹੀਏ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ